ਕਬੂ ਹੋਏ ਪੰਡਿਤ ਕਰੇ ਬਖਿਆਨ ਕਬਾਰੀ ਲਾਵੇ ਧਿਆਨ ਕਬੂ ਹੋਏ ਪੰਡਿਤ ਕਰੇ ਬਖਿਆਨ ਕਰੇ ਪੰਡਿਤ ਹੋ ਬਣ ਕੇ ਪੰਡਿਤ ਯਾਨੀ ਜਾਨਵਰ ਹੋ ਕੇ ਬਖਿਆਨ ਕਰਦਾ ਸਿਮਰਤ ਸ਼ਾਸਤਰਾਂ ਦਾ ਵੇਦਾਂ ਦਾ ਗ੍ਰੰਥਾਂ ਦਾ ਬਖਿਆਨ ਕਰਦਾ ਕਬੂ ਮੌਨ ਧਾਰੀ ਲਾਏ ਬਖਿਆਨ ਵੇਲੇ ਬੋਲਣਾ ਪੈਂਦਾ ਕਦੇ ਮੌਨ ਧਾਰੀ ਬੋਲਦੇ ਹੀ ਧਿਆਨ ਲਾ ਕੇ ਮੌਨ ਧਾਰੀ ਹੋਇਆ ਬੈਠਾ ਕਹਿੰਦਾ ਨਹੀਂ ਕਿਸੇ ਨੂੰ ਕੁਝ ਕਦੇ ਤਾਂ ਵਿਖਿਆਨ ਕਰਦਾ ਲੋਕਾਂ ਨੂੰ ਉਪਦੇਸ਼ ਦਿੰਦਾ ਕਦੇ ਦਿੰਦਾ ਆਪਣੇ ਇੱਕ ਕਿਸਮ ਦਾ ਰੋਲ ਮਾਡਲ ਬਣ ਕੇ ਲੋਕਾਂ ਨੂੰ ਉਪਦੇਸ਼ ਕਰਦਾ ਰੋਲ ਮਾਡਲ ਬਣ ਕੇ ਦਿਖਾਉਂਦਾ ਕਿ ਉਹ ਮੇਰਾ ਰੋਲ ਮਾਡਲ ਬਣਿਆ ਹੋਇਆ ਅਸਰ ਪਵੇ ਜਿਹੜਾ ਵਿਖਿਆਨ ਕਰਦਾ ਉਹਦਾ ਅਸਰ ਤਾਂ ਪੈਂਦਾ ਜਿਹੜਾ ਉਹ ਕਰਦਾ ਉਹ ਉਵੇਂ ਆਪ ਹੋਵੇ ਜੇ ਅਵਰ ਉਪਦੇਸ਼ ਆਪ ਕਰੇ ਫਿਰ ਉਹਦਾ ਕੋਈ ਅਸਰ ਨਹੀਂ ਪੈਂਦਾ ਤੇ ਜੋ ਉਪਦੇਸ਼ ਕਰਦਾ ਉਹ ਆਪ ਵੀ ਕਮਾਵੇ ਫਿਰ ਉਹ ਰੋਲ ਮਾਡਲ ਬਣਦਾ ਉਹ ਰੋਲ ਮਾਡਲ ਬਣ ਗਿਆ ਰੋਲ ਮਾਡਲ ਦਾ ਅਸਰ ਪੈਂਦਾ ਕੱਲੇ ਇਹਦਾ ਪਖਿਆਨ ਦਾ ਅਸਰ ਨਹੀਂ ਪੈਂਦਾ ਪਖਿਆਨ ਕਰਨਾ ਮਰਜ਼ੀ ਕਰ ਲੋ ਜਿੰਨਾ ਜਰਾਬ ਰੋਲ ਮਾਡਲ ਪਖਿਆਨ ਕਰਨ ਵਾਲਾ ਉਹਨਾਂ ਜਿਹੜਾ ਅਸਰ ਨਹੀਂ ਪੈਂਦਾ ਕਬੂ ਤਤ ਤੀਰਥ ਇਸ਼ਨਾਨ ਕਬੂ ਸਿੱਧ ਕਬੂ ਤਤ ਤੀਰਥ ਇਸ਼ਨਾਨ ਤਟਾਂ ਤੀਰਥਾਂ ਤੇ ਰਹਿੰਦਾ ਦਰਿਆਵਾਂ ਦੇ ਕਿਨਾਰੇ ਕੋਈ ਖਾਸ ਦਰਿਆ ਦੀ ਗੱਲ ਨਹੀਂ ਕੀਤੀ ਹੈ ਕਿਸੇ ਦਾ ਨਾਮ ਨਹੀਂ ਵਗਦੇ ਪਾਣੀ ਤੇ ਕੱਢਣੇ ਤੇ ਤਪੱਸਿਆ ਕਰਨਾ ਵਿਧੀ ਹੈ ਇਹ ਨਹਿਰਾਂ ਇਹ ਜਿਹੜੇ ਦਰਿਆਵਾਂ ਦੇ ਨਾਮ ਤਾਂ ਇਹਨਾਂ ਨੇ ਕੋਈ ਜ਼ਬਰਦਸਤੀ ਰੱਖਿਆ ਨੇ ਇਹਦਾ ਨਾਮ ਗੁੰਗਾ ਲਿਆ ਲਬਨਾ ਰੱਖ ਲਿਆ ਇਹਦਾ ਨਾਮ ਰੱਖ ਲਿਆ ਸਰਸੂਤੀ ਰੱਖ ਲਿਆ ਇਹਨਾਂ ਕੋਈ ਇਹੋ ਜਿਹਾ ਨਾਮ ਨਹੀਂ ਹੈ ਇੱਕੋ ਹੀ ਪਾਣੀ ਇੱਕੋ ਹੀ ਗੱਲਬਾਤ ਹੈ ਪਾਣੀ ਦੀ ਲੋੜ ਹੈ ਬਿਜਲੀ ਸਾਡੀ ਹੈ ਬਗਦਾ ਪਾਣੀ ਵੈਸੇ ਵੀ ਖਰਾਬ ਨਹੀਂ ਹੁੰਦਾ ਹੁੰਦਾ ਹਾਂ ਕੜ ਤੀਰ ਤੇ ਇਸ਼ਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਸਿੱਧ ਸਾਧਕ ਇਹ ਪ੍ਰਾਪਤ ਕਰਦਾ ਸਾਧਨਾ ਕਰਦਾ ਮਨ ਸਾਧਦਾ ਔਰ ਮੁਖ ਗਿਆਨ ਹੈ ਗਿਆਨ ਵੀ ਕਰਦਾ ਲੋਕਾਂ ਦੀ ਸਿੱਧੀਆਂ ਕਿਵੇਂ ਸਾਧਨਾ ਕਿਵੇਂ ਕਰਦੀਆਂ ਬਣਾਉਣਾ ਇਹ ਲੋਕਾਂ ਨੂੰ ਗਿਆਨ ਵੀ ਕਰਦਾ ਦੱਸਦਾ ਵੀ ਹੈ ਸਮਝਾਉਂਦਾ ਵੀ ਹੈ ਪਰਵਚਨ ਵੀ ਦਿੰਦਾ ਕਬੂ ਕੀਟ ਹਸਤ ਦਾ ਕਬੂ ਕੀਟ ਹਸਤ ਪਤੰਗ ਹੋਏ ਜੀ ਜੀਵਾ ਇਹਦਾ ਜਿਹੜਾ ਇਹਦਾ ਜੀ ਹੈ ਮਨ ਕਦੋਂ ਕੀਟ ਹੋ ਜਾਂਦਾ ਕਦੋਂ ਪਤੰਗ ਫੋੜਦਾ ਜਦ ਪਤੰਗਾ ਜਿਵੇਂ ਮਾਨ ਆਕਾਸ਼ਦਾਰੀਆਂ ਮਾਰਦਾ ਕਬੂ ਕੀਟ ਹਸਤ ਪਤੰਗ ਹੋਏ ਜੀ ਜੀ ਹੰਕਾਰੀ ਕਦੇ ਹੰਕਾਰੀ ਹੋ ਜਾਂਦਾ ਕੀਟ ਕਦੇ ਪਤੰਗ ਹੋ ਜਾਂਦਾ ਕੋਈ ਜੀ ਆਹੋ ਅਜਲ ਜੋਗੀ ਨੇ ਅਡਾਰੀਆਂ ਮਾਰ ਦਿੱਤੇ ਹਾਂ ਅਨਕ ਜੋਨ ਭਰਮੇ ਭਰਮੀਆਂ ਅਨੇਕ ਜੋਨ ਦੇ ਵਿੱਚ ਭਰਮ ਦਾ ਜੀ ਆਉਂ ਵੀ ਜੁਨੀਆਂ ਰਹਿੰਦਾ ਪਤੰਗ ਜਿਹੜੇ ਉੜਨ ਵਾਲੇ ਜਾਨਵਰ ਨੇ ਇਹਨਾਂ ਚ ਕਦੇ ਕਦੇ ਹਾਥੀ ਸ਼ਕਤੀਸ਼ਾਲੀ ਜਾਨਵਰਾਂ ਚ ਤੁਰਨ ਵਾਲੇ ਜਾਨਵਰਾਂ ਚਲੇ ਜਾਂਦੇ ਜੁਗੀਆਂ ਲੈਂਦਾ ਫਿਰਦਾ ਕੀਟ ਸੰਗ ਹੋਏ ਜੀ ਅਨਗਿਓਨ ਪਰ ਵੀ ਪਰ ਵੀ ਨਾਨਾ ਰੂਪ ਜੋ ਸੁਭਾਂਗੀ ਦਿਖਾਵੇ ਜੋ ਪ੍ਰਭ ਭਾਵੇ ਤਿਵੇਂ ਨਚਾਵੇ ਮੈਂ ਨਚਣ ਵਾਲੀ ਗੱਲ ਆ ਗਈ ਜਿੰਨੀਆਂ ਜੁਗੀਆਂ ਨੱਚਦੀ ਨੇ ਤੇ ਨੱਚਣ ਵਾਲੀ ਗੱਲ ਹੋੜੇ ਨਹੀਂ ਆਉਂਦੀ ਜਾਵੇ ਉਹ ਨਚਾਵੇ ਦੇ ਹੱਥ ਹੋਰ ਨਾ ਬੁਲਾ ਲਿਓ ਇੱਥੇ ਤਾਂ ਕਹੇਗੀ ਉਹ ਗੱਲ ਫੇਰ ਆਪੇ ਜਿੰਨੇ ਭਰਮ ਚੋਂ ਨੱਚਦੇ ਜਿੰਨਾ ਜੁਨੀਆਂ ਭੋਗਦਾ ਨੱਚਦੇ ਹੀ ਨੇ ਖਾਂਦੇ ਫਿਰਦੇ ਨੇ ਜੋ ਉਹ ਕਿਰਤ ਕਰਦੇ ਨੇ ਪਈਆ ਕਰਤਨ ਨੇ ਸਭ ਕੋਈ ਤਾਂ ਆਦਮੀ ਵਾਸਤੇ ਚਲੋ ਵੀ ਕਰਦੇ ਆ ਸਵੇਰੇ ਉੱਠ ਕੇ ਜਾਨਵਰ ਜਾਂਦੇ ਨੇ ਅਗੇ ਭਰਦੇ ਨੇ ਕਿਤੇ ਚੋਕਾ ਚਾਕਾ ਚੁੱਕਦੇ ਨੇ ਵੀ ਕਰਦੇ ਉਹਨਾਂ ਦੀ ਉਹੀ ਕਰਤਾ ਜੋ ਭਾਵੇ ਜੋ ਪਰਮ ਭਾਵੇ ਤਿਵੇਂ ਨਚਾਵੇ ਜਿਵੇਂ ਪਰਮ ਭਾਉਂਦਾ ਚਲਦਾ ਉਹ ਦਿਖਾਉਣਾ ਅੱਜ ਦੇਖਣਾ ਵੀ ਅੱਜ ਇਧਰ ਨੂੰ ਚੱਲੀ ਅੱਜ ਇਧਰ ਨੂੰ ਚੱਲੀ ਅੱਜ ਉਧਰ ਨੂੰ ਚੱਲੀ ਜਾਨਵਰ ਵੀ ਤਾਂ ਇਹੀ ਕਰਦਾ ਸੀ ਜਿੱਦਣ ਉਹਨਾਂ ਨੂੰ ਉਧਰ ਚਲੇ ਜਾਂਦੇ ਜੋਤਿਸ਼ ਭਾਵੇਂ ਸੋਈ ਹੋਏ ਨਾਨਕ ਦੂਜਾ ਵਰਨਾ ਹੋਏ ਪਰਮੇਸ਼ਰ ਨੂੰ ਜੋ ਭਾਉਂਦਾ ਹੋ ਜਾਂਦਾ ਹੈ ਪਾਪ ਦੇ ਘਰ ਨੂੰ ਕਿਰਕਣਾ ਨਹੀਂ ਮੁੜਦੇ ਉਹਦੀ ਹੈ ਜਾਂਦੇ ਕਈ ਦੇ ਅੱਗੇ ਜਾ ਕੇ ਮਿਲਣਾ ਨਹੀਂ ਮਿਲਣਾ ਖਰਾਕ ਕਿੰਨੀ ਜ਼ਿਆਦਾ ਮਿਲਣੀ ਹੈ ਘੱਟ ਮਿਲਣੀ ਹੈ ਵੀ ਉਹਨੂੰ ਪਤਾ ਉਦੋਂ ਅੱਗੇ ਜਾ ਕੇ ਕੀ ਹੋਣਾ ਕਿਸੇ ਨੂੰ ਪਤਾ ਨਹੀਂ ਅੱਗੇ ਜਾਲ 'ਚ ਜਾ ਫਸਣਾ ਜੋ ਪ੍ਰਭ ਆਵੇ ਸੋਈ ਹੋਏ ਨਾਨਕ ਦੂਜਾ ਨਾਨਕ ਦੂਜਾ ਹੋਰ ਦੂਜਾ ਹੋਰ ਕੋਈ ਕੁਝ ਨਹੀਂ ਕਰਨੇ ਵਾਲਾ ਸਭ ਹੁਕਮ ਨਾ ਹੋ ਰਿਹਾ ਹਾਂਜੀ